जल्दी भर जाए मिल गन कासिम को ए लाश बने दियाए मिल गन कासिम को टुरया जल्दी भर जाए मिल गन कासिम को हर हर मस्तूर ने अपने लाल दिला जिगुए ਏਕ ਤਸੈ ਹੁਣ ਸੇਰੇ ਪਾਕੇ ਲਾਲ ਤਨਾਏ ਆਇਆ ਇਸ ਮੈਂ ਦੀ ਖੂਨ ਦਿਲਾਏ ਮਿਲ ਗਨ ਕਾਸਮ ਕੋ ਤੁਰਿਆ ਜਲਦੀ ਭਰ ਜਾਏ ਮਿਲ ਗਨ ਕਾਸਮ ਕੋ